ਸ਼ਲੋਕ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜ ਹਰ ਰੰਗ ਸਹਿਜੇ ਮਾਨ ਨਾਨਕ ਧੰਨ ਧੰਨ ਧੰਨ ਜਨ ਆਏ ਤੇ ਪ੍ਰਮਾਨ ਆਤਮ ਰਸ ਜਿਹ ਜਾਣਿਆ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਨ ਹਰ ਰੰਗ ਸਹਿਜੇ ਮਾਨ ਜਿਹਨੇ ਜਿਹਨੇ ਆਤਮਾ ਦਾ ਰਸ ਜਾਣ ਲਿਆ ਆਤਮਾ ਦਾ ਰਸ ਕੀ ਹੈ ਆਤਮਾ ਦਾ ਰਸ ਬ੍ਰਹਮ ਗਿਆਨ ਹੈ ਬ੍ਰਹਮ ਗਿਆਨੀ ਦਾ ਭੋਜਨ ਇਹਦਾ ਹੈ ਗਿਆਨ ਹੈ ਆਤਮਾ ਦਾ ਆਪਣਾ ਜਿਹੜਾ ਗਿਆਨ ਹੈ ਆਤਮ ਗਿਆਨ ਹੀ ਆਤਮ ਰਸ ਹੈ ਆਤਮਾ ਜਦ ਆਪਣੇ ਬਾਰੇ ਜਾਣਦੀ ਹੈ ਉਹ ਜਿਹੜਾ ਰਸ ਨੂੰ ਆਤਮ ਰਸ ਹੈ ਆਤਮਾ ਬਹੁਤ ਕੁਝ ਬਾਹਰ ਵਾਸਤੇ ਜਾਣਦੀ ਹੈ ਅੱਖ ਦੇ ਜਾਣਦੀ ਹੈ ਬਾਤ ਕੀ ਹੈ ਮੈਨੂੰ ਵੀ ਉਹ ਜਾਣਦੀ ਕੰਨ ਦੇ ਜਾਣਦੀ ਹੈ ਮੈਨੂੰ ਕੀ ਸੁਣਦਾ ਉਹ ਜਾਣਦੀ ਜਦ ਆਪਣੇ ਆਪ ਨੂੰ ਜਾਣਦੀ ਹੈ ਤਾਂ ਆਪਣੇ ਆਪ ਨਾਲ ਅੰਦਰ ਨੂੰ ਜੁੜ ਕੇ ਆਪਣੇ ਆਪ ਅੰਦਰ ਜੁੜ ਕੇ ਆਪਣੇ ਆਪ ਨਾਲ ਆਪਣੇ ਆਪ ਨਾਲ ਜੁੜ ਕੇ ਜਾਣਦੀ ਹੈ ਆਪਣੇ ਮੂਲ ਨਾਲ ਜੁੜ ਕੇ ਜਾਣਦੀ ਹੈ ਉਹ ਜਿਹੜੇ ਦੇ ਮੂਲ ਚੋਂ ਰਸ ਆਉਂਦਾ ਕਾਣੇ ਨੂੰ ਜਿੰਨਾ ਜਰ ਮੂਲ ਚੋਂ ਰਸ ਨਹੀਂ ਉਹ ਹਰੀ ਨਹੀਂ ਹੁੰਦੀ ਚਾਣੀ ਸੁੱਕੀ ਹੋਈ ਹੈ ਮੂਲ ਜੋ ਰਸ ਨਹੀਂ ਆ ਰਿਹਾ ਜ਼ਮੀਨ ਸੁੱਕੀ ਹੈ ਕੱਲੇ ਪੱਤਿਆਂ ਦੇ ਪਾਣੀ ਪਾਈ ਜਾ ਕਦੇ ਹਰੇ ਨਹੀਂ ਹੁੰਦੇ ਪੱਤਿਆਂ ਦੇ ਪਾਣੀ ਪਾਈ ਜਾ ਤੁਸੀਂ ਟਾਣੀ ਦੇ ਪਾਣੀ ਪਾਈ ਜਾ ਥੱਲੇ ਪਾਣੀ ਰੱਖ ਲਓ ਉੱਤੇ ਪਾਣੀ ਪਾ ਦਿਓ ਗਿੱਲੀ ਕਰ ਦਿਓ 2 ਘੰਟੇ ਬਾਅਦ ਫਿਰ ਗਿੱਲੀ ਕਰ ਦਿਓ ਜਿਹੜੇ ਜਦੋਂ ਥੱਲੇ ਜਣਾ ਜੀ ਰਾਸ ਹੋਣਾ ਫਿਰ ਹਰੀ ਹੋਣਾ ਉੱਤੇ ਪਾਣੀ ਪਾਉਣ ਦੀ ਲੋੜ ਨਹੀਂ ਰਾਜ ਨੂੰ ਅੰਦਰੋਂ ਜ਼ਿਆਦਾ ਆਉਣਾ ਜ਼ਿਆਦਾ ਨਾ ਹੋਣਾ ਉਹ ਜਿਹੜਾ ਅੰਦਰੋਂ ਰਾਜ ਹੋਣਾ ਇਹਦੇ ਮੂਲ ਚੋਂ ਉਹ ਹਰ ਰਸ ਹਰ ਤੋਂ ਹੀ ਰਸ ਹੋਣਾ ਹਰ ਹਰ ਦੇ ਵਿੱਚੋਂ ਜੀਵ ਆਤਮਾ ਦੀ ਹੋਂਦ ਹੈ ਜੀਵ ਹਰ ਦੇ ਵਿੱਚੋਂ ਪੈਦਾ ਹੋਇਆ ਹੈ ਰਾਮ ਚੋਂ ਪੈਦਾ ਹੋਇਆ ਕਹੋ ਕਬੀਰ ਤੋਂ ਰਾਮ ਕੀ ਇਹਨੂੰ ਉੱਥੇ ਰਸ ਹੋਣਾ ਅਸਲ 'ਚ ਬਾਹਰਲੇ ਰਸਾਂ ਨਾਲ ਜੁੜੀ ਹੋਈ ਹੈ ਬਾਹਲੇ ਦਾ ਸਰੀਰ ਦੇ ਬਾਹਲੇ ਦਾ ਸਰੀਰ ਤੇ ਰਸ ਨੇ ਮਾਇਆ ਦੇ ਜਦੋਂ ਆਤਮ ਰਸ ਜਾਣ ਲੈਂਦਾ ਹੈ ਉਹ ਰਸ ਪੀਏ ਤਾਂ ਇਹ ਰਸ ਭਾਵੇਂ ਫਿਰ ਬਾਹਲੇ ਰਸ ਚੰਗੇ ਨਹੀਂ ਲੱਗਦੇ ਫਿਰ ਸਹਜੇ ਹੀ ਮਾਣ ਫਿਰ ਜਾਗਦਾ ਵੀ ਉਹ ਹਵਾ ਰਸ ਜਾਗ ਕੇ ਜਿਹੜਾ ਸਹਜੇ ਫਿਰ ਰਮਾਣ ਫਿਰ ਜਿਹੜਾ ਕੰਮ ਕਰਨ ਆਇਆ ਉਹ ਕਰਦਾ ਫਿਰ ਦੁਨੀਆ ਸਾਗਰ ਲੱਗਦੀ ਹੈ ਹੁਣ ਦੁਨੀਆ ਤਾਂ ਸ਼ਹਿਰ ਮੇਲਾ ਲੱਗਦੀ ਹੈ ਤਾਂ ਮੇਲਾ ਹੈ ਬਾਹਰ ਤੇ ਜੀ ਗੱਲ ਜਿਹੜਾ ਹੋਰ ਹੋਰ ਜਗ੍ਹਾ ਜਾਂਦਾ ਦੇਖਣ ਜਿਹੜੀਆਂ ਜਗ੍ਹਾ ਨਹੀਂ ਦੇਖੀਆਂ ਉੱਥੇ ਦੇਖਣ ਜਾਂਦਾ ਜੀ ਲੱਗਿਆ ਹੈ ਬਾਹਰ ਫਿਰ ਦੀ ਬਾਹਰ ਜੀ ਲੱਗਦੀ ਉਹ ਸ਼ਹਿਰ ਦਾ ਨਾਮ ਬੇਗਮਪੁਰ ਹੈ ਬਾਹਰ ਗਾਉਂ ਹੈ ਕਿਤੇ ਚਲਾ ਜਾ ਫਿਕਰ ਫਿਰ ਵੀ ਇਹ ਕਰਦਾ ਪਿੱਛੇ ਜਾਂਦੀ ਸਾਰੇ ਫਿਕਰ ਹੈ ਜਾਂਦਾ ਜ਼ਰੂਰ ਹੈ ਬਾਹਰ ਸੈਰ ਕਰਨ ਵੀ ਜਾਂਦਾ ਕੋ ਦੇਖਣ ਵੀ ਜਾਂਦਾ ਪਰ ਫਿਕਰ ਨਾਲ ਹੀ ਨਹੀਂ ਫਿਰਦਾ ਫਿਕਰ ਪਿੱਛੇ ਹੈ ਫਿਕਰ ਨਾਲ ਵੀ ਹੈ ਬਜਟ ਦਾ ਜੇਬ ਦਾ ਵੀ ਫਿਕਰ ਹੈ ਕਿੰਨੇ ਪੈਸੇ ਲੈ ਕੇ ਚੱਲੇ ਸੀ ਕਿੰਨੇ ਖਰਚ ਹੋਗੇ ਪਿੱਛੇ ਵੀ ਮੁੜਨਾ ਫਿਕਰ ਬਾਹਰ ਨਾਲ ਦੀ ਨਾਲ ਹੈ ਫਿਕਰ ਦੇ ਵਿੱਚ ਸਭ ਕੁਝ ਖੁਸ਼ੀ ਹੈ ਹਰ ਖੁਸ਼ੀ ਹੈ ਫਿਕਰ ਦੇ ਵਿੱਚ ਚਿੰਤਾ ਮੁਕਤ ਹੁੰਦਾ ਆਤਮ ਰਸ ਨੂੰ ਕੋਈ ਚਿੰਤਾ ਚਿੰਤਾ ਵਾਲੀ ਖੁਸ਼ੀ ਖੁਸ਼ੀ ਹੁੰਦੀ ਹੋਈ ਜੀ ਜਿਹੜੇ ਆਦਮੀ ਦੇ ਅੰਦਰ ਚਿੰਤਾ ਹੋਵੇ ਉਹ ਜੇ ਹਸਾਉਣ ਵਾਲੀ ਗੱਲ ਵੀ ਕਰੀਏ ਹੱਸ ਵੀ ਪਵੇ ਉਤੋਂ ਹੀ ਹੱਸਦਾ ਅੰਦਰ ਸੁਣੀ ਕੋਈ ਐਸੀ ਗੱਲ ਹੋਵੇ ਦੇਖ ਕੇ ਹਾਸੇ ਵੀ ਪਾਵੇ ਅੰਦਰੋਂ ਥੋੜੀ ਹਾਸਾ ਹੱਥ ਨਹੀਂ ਇਹ ਜਿਹੜਾ ਸੰਸਾਰ ਦਾ ਹਾਸਾ ਇਹ ਜੇ ਸੰਸਾਰ ਦੇ ਸੁੱਖ ਇਹ ਜਿਹੜਾ ਧੰਨ ਧੰਨ ਲਫ਼ਜ਼ ਤੋਂ ਨਾਲ ਆਇਆ ਹੈ ਧੰਨ ਧੰਨ ਨਹੀਂ ਸੰਸਾਰ ਧੰਨ ਇੱਕ ਵਾਰ ਆਇਆ ਦੋ ਵਾਰ ਤਾਂ ਨਹੀਂ ਲੱਗਦਾ ਹੈ ਸਪੈਲਿੰਗ ਹੋਈ ਆ ਨਾਮ ਧਣੀ ਧਣੀ ਆ ਧਣੀ ਆ ਉਹ ਧਨਵਾਨ ਆ ਉਹਦੇ ਨਾਮ ਧਨ ਹੈ ਨਾਨਕ ਕਹਿੰਦਾ ਧਨੀ ਹੈ ਧਨਵਾਨ ਹੈ ਧਨ ਜਾਣ ਧਨ ਜਾਣ ਧਨ ਹੈ ਜਿਹਦੇ ਕੋਲ ਨਾਮ ਧਨ ਹੈ ਧਨੀ ਹੈ ਨਾਮ ਧਨ ਹੈ ਹਰਾ ਥਾ ਗਿਆ ਇਹ ਨਹੀਂ ਪੰਕਤੀਆਂ ਭਗਤ ਬਾਣੀ ਚ ਨਹੀਂ ਆਈਆਂ ਇਹ ਜੇ ਬੰਦੀਆਂ ਨਹੀਂ ਆਈਆਂ ਕਿਉਂ ਭਗਤ ਬਾਣੀ ਭਗਤ ਕਾਲ ਦੇ ਵਿੱਚ ਬਾਣੀ ਹੈ ਉਹ ਨਹੀਂ ਸੀ ਗੁਰਬਾਣੀ ਹੈ ਉਹ ਨਹੀਂ ਸੀ ਬਾਣੀ ਭਗਤਾਂ ਨੇ ਵਰਗੜ ਕੀਤੀ ਇੱਥੇ ਭਗਤਾਂ ਦੇ ਕੋਲ ਜਦ ਬਾਣੀ ਆ ਗਈ ਮਾਰਕੀਟ ਦੇ ਵਿੱਚ ਇੱਥੇ ਨਕਲੀ ਭਗਤ ਬਹੁਤ ਪੈਦਾ ਹੋ ਗਏ ਨਕਲੀ ਬਾਣੀ ਰਚਣ ਨਾਲ ਉਹ ਨਕਲੀ ਬਾਣੀ ਜੇ ਜਦ ਅਗਲੀ ਛਾਂਟੀ ਹੈ ਪੰਜੇ ਪਾਸ਼ਾ ਨੇ ਤਾਂ ਫਿਰ ਇਹ ਜਿਹਾ ਕੁਝ ਲਿਖਿਆ ਨਾ ਨਕਲੀ ਬਹੁਤ ਬਾਣੀ ਪਈ ਹੈ ਨਾਨਕ ਦੇ ਨਾਂ ਤੇ ਨਗਲੀ ਬਾਣੀ ਬਹੁਤ ਪਈ ਹੈ ਇਹ ਸਾਰੇ ਜਿਹੜੀ ਪੂਰਾ ਪਤਾ ਹੋਊਗਾ ਇਹ ਜਿਹੜਾ ਦੁੱਧ ਚੋਂ ਪਾਣੀ ਅੱਡ ਕਰ ਕਰਨ ਵਾਸਤੇ ਹੀ ਹੈ ਇੱਕ ਖਾਸ ਕਿਸਮ ਦੇ ਆਦਮੀਆਂ ਦੀ ਗੱਲ ਹੈ ਜਿਹੜੇ ਆਤਮਰਾ ਜਾਣ ਲਿਆ ਆਤਮਰਾ ਸੋਨੇ ਜਾਣਿਆ ਜਿਹਦੇ ਅੰਦਰ ਮੇਰੇ ਗ੍ਰਹਿ ਰਾਜਾ ਰਾਮ ਪਤਾ ਰਹੀ ਜਿਹਦੇ ਅੰਦਰ ਬਾਣੀ ਪ੍ਰਗਟ ਹੋ ਗਈ ਸ਼ਬਦ ਗੁਰੂ ਜੀ ਦੇ ਅੰਦਰ ਪ੍ਰਗਟ ਹੋ ਗਿਆ ਜਿਹੜਾ ਬੁਲਾਇਆ ਬੋਲਦਾ ਉਹਦੀ ਗੱਲ ਹੈ ਜਿਹਨੂੰ ਨਾਮ ਮਿਲ ਗਿਆ ਉਹਦੀ ਗੱਲ ਹਾਂ ਨਾਨਕ ਧਣੀ ਧਣੀ ਧਨ ਜਾਣ ਧਣੀ ਧਣੀ ਧਣੀ ਲਵ ਸਿਆਰੀ ਨਾਲ ਹੁੰਦਾ ਪੰਜਾਬੀ ਚ ਧਣੀ ਬਿਹਾਰੀ ਨਾਲ ਹੁੰਦਾ ਕਦੇ ਵੀ ਹਿੰਦੀ ਚ ਧਣੀ ਲਵ ਬਿਹਾਰੀ ਨਾਲ ਨਹੀਂ ਹੁੰਦਾ ਜਿਸ ਤੇ ਬਾਣੀ ਲਿਖੀ ਗਈ ਹੈ ਇਹੀ ਭਾਸ਼ਾ ਚੱਲਦੀ ਸੀ ਅੱਜ ਅਸੀਂ ਪੰਜਾਬੀ ਪੜ੍ਹ ਲਈ ਸਾਨੂੰ ਪੰਜਾਬੀਆਂ ਨੇ ਬਾਣੀ ਬਦਲਾਤੀ ਹੈ ਪੰਜਾਬੀ ਭਾਸ਼ਾ ਦੇ ਅਨੁਸਾਰ ਬਾਣੀ ਅਸੀਂ ਉਚਾਰਨ ਕਰਕੇ ਬਾਣੀ ਦਾ ਅਰਥ ਬਦਲਦੇ ਤਰੀ ਲਫ਼ਜ਼ ਸਿਮਰਤੀ ਸੁਰਤੀ ਭਗਤੀ ਸਭ ਸਿਆਰੀ ਨਾਲ ਨੇ ਸ਼ਕਤੀ ਸਿਆਰੀ ਨਾਲ ਬੁੱਧੀ ਬੁੱਧੀ ਇਹ ਸਭ ਸਿਆਰੀ ਨਾਲ ਨੇ ਛੋਟੀ ਦੀ ਮਾਤਰਾ ਨਾਲ ਨੇ ਹੁਣ ਸਾਡੇ ਬਿਹਾਰੀ ਨਾਲ ਚੱਲਦੇ ਨੇ ਪੰਜਾਬੀਆਂ ਨੇ ਸਾਰਾ ਸਤਿਆਨਾਸ ਕਰ ਲਿਆ ਇਹਨੂੰ ਪੰਜਾਬੀ ਮੰਨ ਕੇ ਇਹ ਨਹੀਂ ਦੇਖਿਆ ਵੀ ਉਸ ਵੇਲੇ ਦੀ ਬੋਲੀ ਹੈ ਮੂਲ ਗ੍ਰੰਥਾਂ 'ਚ ਜੇ ਹਿੰਦੀ 'ਚ ਲਿਖੀ ਜਾਊਗੀ ਇਹ ਬੋਲੀ ਉਹ ਇਹਨੂੰ ਤਾਂ ਨਹੀਂ ਪੜ੍ਹਨੀ ਤਾਂ ਨਹੀਂ ਪੜ੍ਹਨੀ ਤਾਂ ਟਿੱਪੀ ਨਾਲ ਬਣੂਗਾ ਤਾਂ ਤੇ ਬਦਲ ਪੈਂਦਾ ਤੁਹਾਨੂੰ ਨਾ ਜਾਣ ਤੇ ਫਿੱਪੀ ਲੱਗੀ ਹੋਈ ਹੈ ਤੀਜੇ ਦੰਦ ਤੀਜੇ ਤੀਜੇ ਦੰਦ ਤੇ ਟਿੱਪੀ ਲੱਗੀ ਹੈ ਦੋ ਤੇ ਟਿੱਪੀ ਹੈ ਨਹੀਂ ਇੱਕੋ ਆ ਜਾਣ ਨੂੰ ਮੈਂ ਕਰਦਾ ਤਨੀ ਕਰ ਗਈ ਤਨ ਨੇ ਉਹ ਉਹਨਾਂ ਕੋ ਨਾਮ ਤਾਂ ਹੈ ਤਾਂ ਉਹਨਾਂ ਨੂੰ ਤਨ ਕਿਹਾ ਤਨ ਜਾਨ ਆਏ ਤੇ ਪ੍ਰਵਾਨ ਉਹਨਾਂ ਦਾ ਆਉਣਾ ਹੀ ਪ੍ਰਵਾਨ ਹੈ ਸੰਸਾਰ ਚ ਜਨਮ ਸਾਰੇ ਹੀ ਲੈਂਦੇ ਨੇ ਜਨਮ ਦਾ ਸਾਰਿਆਂ ਨੇ ਲਿਆ ਆਵਣ ਆਏ ਜਗਤ ਮੈਂ ਬਿਨ ਬੁਝੇ ਪਸ਼ੂ ਢੋਰ ਜਿਹਨਾਂ ਨੇ ਬੁਝਿਆ ਨਹੀਂ ਪਸ਼ੂ ਨੇ ਢੋਰ ਨੇ ਪਸ਼ੂ ਵੀ ਜਨਮ ਲੈਂਦੇ ਨੇ ਉਹਨਾਂ ਨੇ ਵੀ ਜਨਮ ਲੈਂਦੇ ਹੁਣ ਕਿੰਨੇ ਕੁ ਧਨ ਬਣੇ ਨੇ ਜਿਨ੍ਹਾਂ ਨੂੰ ਨਾਮ ਮਿਲ ਗਿਆ ਉਹ ਧਨ ਨੇ ਬਾਕੀ ਪਸ਼ੂ ਢੋਰ ਸਭ ਚਾਹੇ ਕੋਈ ਰਾਸ਼ਟਰਪਤੀ ਬਣ ਗਿਆ ਚਾਹੇ ਕੋਈ ਰਾਸ਼ਟਰਪਤੀ ਦੀ ਮਾਂ ਬਣ ਗਈ ਚਾਹੇ ਉਹਦਾ ਬਣ ਗਿਆ ਪਿਓ ਚਾਹੇ ਛੋਟੇ ਮੁਲਕ ਦਾ ਬਣ ਗਿਆ ਚਾਹੇ ਬੜੇ ਦਾ ਬਣ ਗਿਆ ਕੋਈ ਫਰਕ ਨਹੀਂ ਸਭ ਇੱਕੋ ਹੀ ਰਸੇ ਨੇ ਸਭ ਦਾ ਜਨਮ ਬੇਅਰਥ ਹੈ ਚਾਹੇ ਕੋਈ ਖਰਬਾਪਤੀ ਬਣ ਗਿਆ ਚਾਹੇ ਕੋਈ ਵਿਚਾਰਾ ਬਿਮਾਰ ਰਹਿ ਗਿਆ ਇੱਥੇ ਗੱਲ ਇੱਕੋ ਹੀ ਹੈ ਦੋਹਾਂ ਦੀ ਕੋਈ ਫਰਕ ਨਹੀਂ ਹੈ ਨਾ ਨਾਲ ਉਹਨੇ ਲੈ ਕੇ ਜਾਣੀ ਹੈ ਮਾਇਆ ਨਾਲ ਉਹਨੇ ਲੈ ਕੇ ਜਾਣੀ ਹੈ ਵੱਧ ਮਾਇਆ ਵਾਲੇ ਨੂੰ ਜਨਤਾ ਵੱਧ ਰਹੀ ਹੈ ਥੋੜੀ ਵਾਲੇ ਨੂੰ ਚਿੰਤਾ ਥੋੜੀ ਰਹੀ ਹੈ ਰਹੀ ਦੋਨੋਂ ਵੀ ਉਹਨੂੰ ਪਰ ਥੋੜੀ ਰਹੀ ਉਹਨੂੰ ਨੀਂਦ ਆ ਜਾਂਦੀ ਸੀ ਥੱਕੇ ਨੂੰ ਕੰਮ ਕਰਕੇ ਨੇ ਉਹਦਾ ਵੀ ਨਹੀਂ ਸੀ ਹੁੰਦੀ ਰਾਤ ਨੂੰ ਖੜਕਾ ਹੁੰਦਾ ਸੀ ਤਾਂ ਹੋ ਜਾਂਦਾ ਔਖਾ ਹੁੰਦਾ ਸੀ ਇਧਰ ਦਿਨ ਨਾ ਕੋਈ ਆਇਆ ਜਾਂਦਾ ਦਿਨ ਨਾ ਇਹ ਚਿੰਤਾ ਕਾਰੋਬਾਰ ਦੀ ਚਿੰਤਾ ਘਾਟੇ ਵੱਧੇ ਦੀ ਚਿੰਤਾ ਦੇ ਸੁਣੀ ਚਿੰਤਾ ਜਿਹੜਾ ਕਾਰੋਬਾਰ ਵੱਡਾ ਹੁੰਦੀ ਚਿੰਤਾ ਜ਼ਿਆਦਾ ਉਹਨਾਂ ਦਾ ਹੀ ਆਉਣਾ ਪਰਵਾਣਾ ਆ ਉਹੀ ਤਾਂ ਹੈ ਜਿਨ੍ਹਾਂ ਨੂੰ ਨਾਮ ਤਨ ਮਿਲ ਗਿਆ ਹਰ ਰਸ ਆ ਗਿਆ